ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕਿਨਾਏ ਕਰੇ ਦੇਖੋ ਮੈਂ ਤਾਂ ਤੀਰਥ ਨਾਉਣਾ ਨਹੀਂ ਹੈਗਾ ਤੀਰਥ ਤੇ ਜਾਣਾ ਤੀਰਥ ਤੇ ਮੈਂ ਤਾਂ ਨਾ ਸਕਦਾ ਜੇ ਦਰਗਾਹ ਦੇ ਵਿੱਚ ਤੀਰਥ ਦਾ ਇਹਨਾਂ ਤੀਰਥਾਂ ਨੂੰ ਮੰਨਦਾ ਹੋਵੇ ਜੇ ਪਰਮੇਸ਼ਰ ਕਹੇ ਆ ਤੇਰਾ ਤੀਰਥ ਨਾਇਆ ਸਫਲ ਹੈ ਹੋ ਗਿਆ ਤਾਂ ਮੈਂ ਤੀਰਥ ਨਾਉਂਗਾ ਬਿਨ ਭਾਣੇ ਕਿਨਾਏ ਕਰੇ ਜੇ ਜੇ ਸੱਚਖੰਡ ਜੇ ਨਹੀਂ ਪ੍ਰਮਾਣ ਨੇ ਨਾਤਾ ਹੋਇਆ ਉਹਨਾਂ ਨੂੰ ਚੰਗਾ ਹੀ ਲੱਗਦਾ ਉਹਨਾਂ ਨੂੰ ਭਾਇਆ ਹੀ ਨਹੀਂ ਮੇਰਾ ਨਹਾਉਣਾ ਤੀਰ ਤੇ ਬਾਹਰਲੇ ਤੀਰ ਜਿਹੜੇ ਬਣਾਏ ਨੇ ਪਾਣੀ ਦੇ ਵਿੱਚ ਮੈਂ ਨਾ ਅੱਗੇ ਕੀ ਕਰਨਾ ਕਿ ਉਹ ਤਾਂ ਪਹਿਲਾਂ ਭਗਤ ਕਬੀਰ ਨੇ ਕਹਿਤਾ ਸੱਚਖੰਡ ਦਾ ਬਿਆਨ ਹੈ ਹੋਰ ਜਲ ਕੇ ਮੱਜਨ ਜੇ ਕਤ ਹੋਵੇ ਨਿਤਨਤ ਮਿਹਨਤ ਕਰਾਈਓ ਵੀ ਸੱਚਖੰਡ ਦਾ ਹੀ ਬਿਆਨ ਹੈ ਪਹਿਲਾਂ ਕਿਹਾ ਹੈ ਅਧਿਕਾਰੇ ਬਣਾ ਲੈ ਫਿਰ ਤੀਰਥ ਦੁਕਾਨਦਾਰੀ ਹੈ ਤੀਰਥ ਨਹੀਂ ਦੁਕਾਨਦਾਰੀ ਹੈ ਜੈਸੀ ਤੀਰਥ ਕਹਿੰਦੇ ਤਾਂ ਦੁਕਾਨਦਾਰੀ ਹੈ ਵੈਸੇ ਤੀਰਥ ਕਹਿੰਦੇ ਨਹੀਂ ਆਪਣੇ ਸਿੱਖਾਂ ਦੇ ਕੋਈ ਨਹੀਂ ਤੀਰਥ ਕਹਿੰਦਾ ਭਾਵੇਂ ਸਰੋਵਰ ਬਣੇ ਹੋਏ ਨੇ ਹੋਰ ਕੁਝ ਕਹਿਣ ਲੱਗੇ ਸ਼ੈਤਾਨ ਨੇ ਨਾ ਅਮਰ ਸਰੋਵਰ ਕਹਿਣ ਲੱਗੇ ਸ਼ੈਤਾਨ ਨੇ ਸ਼ੈਤਾਨੀ ਕਰ ਲੈਣੀ ਤੀਰਥ ਦੀ ਬਜਾਏ ਤੀਰਥ ਖੰਡਣ ਦੀ ਅਮਰਤ ਸਰੋਵਰ ਕਰਦਾ ਵੀ ਸ਼ੈਤਾਨੀ ਹੈ ਚਲੋ ਹਾਂ ਉਹ ਨਹੀਂ ਅੰਮ੍ਰਿਤ ਸਰੋਵਰ ਕਿਉਂ ਗਿਆ ਕਿਉਂ ਗਿਆ ਸ਼ੈਤਾਨੀ ਸੀ ਉਹ ਚੱਕ ਰਾਮਦਾਸ ਦਾ ਨੌਕਾ ਹੋਇਆ ਸੀ ਜਦੋਂ ਆ ਕੇ ਬਸੇ ਨੇ ਨੌ ਦਾ ਚੱਕ ਰਾਮਦਾਸ ਚੱਕ ਪਿੰਡ ਨੂੰ ਕਹਿੰਦੇ ਨੇ ਕੁਝ ਏਰੀਆ ਚੱਕ ਰਾਮਦਾਸ ਲਿਖਿਆ ਹੋਇਆ ਹੈ ਅੰਮ੍ਰਿਤਸਰ ਤਾਂ ਪਹਿਲਾਂ ਤੀਜੇ ਪਾਸ਼ਾ ਦਾ ਕਹਿ ਉਦੋਂ ਤਾਂ ਬੜਿਆ ਵੀ ਨਹੀਂ ਸੀ ਹੁਣ ਚੱਕ ਉਹ ਅੰਮ੍ਰਿਤਸਰ ਹੀ ਬਣਾ ਸ਼ੈਤਾਨੀ ਹੈ ਪਰ ਉਹ ਅੰਮ੍ਰਿਤਸਰ ਕਿੱਥੇ ਗਿਆ ਜਿਹੜਾ ਪਹਿਲਾਂ ਉਦੋਂ ਦਾ ਗਾਇਬ ਹੋ ਗਿਆ ਖਤਮ ਹੋ ਗਿਆ ਉਹਦੇ ਨਾਲ ਤੋੜ ਕੇ ਲੋਕ ਤਾਂ ਕਿ ਉਹਦੀ ਲੋੜੇ ਨਾ ਪੈ ਜਵੇ ਆਹੀ ਹੈ ਬਸ ਅੰਮ੍ਰਿਤ ਉਹ ਆਹੀ ਹੈ ਨਾਲ ਵਿੱਚ ਘਰ ਨੂੰ ਜਾਓ ਗੁਰਬਾਣੀ ਦੀ ਵਰਗੀ ਲੋੜ ਰਹਿਣੀ ਸੀ ਕਿਉਂ ਵੀ ਆਖਿਆ ਦੀ ਲੋੜ ਕੀ ਰਹਿਣੀ ਸੀ ਕੀਤਾ ਤਾਂ ਸਾਰਾ ਨੇ ਸੀ ਇਹ ਪਹਿਲਾਂ ਪਰ ਇਹਨਾਂ ਨੂੰ ਵੀ ਸੌਖਾ ਤਰੀਕਾ ਹੈ ਇਹਨਾਂ ਦੇ ਕੋਲ ਕਿਹੜਾ ਗਿਆਨ ਸੀ ਜਿਨ੍ਹਾਂ ਨੇ ਗੁਰਦਾਰੇ ਖੋਏ ਤੇ ਉਹ ਨਾ ਸਿੱਖ ਸੀ ਨਾ ਸਿੱਖੀ ਨਾਲ ਦਾ ਕੋਈ ਮਤਲਬ ਸੀ ਤਾਂ ਸਿਆਸੀ ਪਾਰਟੀ ਸੀ ਗੁਰਦੁਆਰਿਆਂ ਦੇ ਪੈਸੇ ਕੋਈ ਪੈਸੇ ਬਣਾ ਸਿਆਸੀ ਪਾਰਟੀ ਨਹੀਂ ਚੱਲਦੀ ਕਾਂਗਰਸ ਨੇ ਅਮਦਾਦ ਕੀਤੀ ਇਹਨਾਂ ਦੀ ਜਿਹੜੇ ਕਾਂਗਰਸ ਨਾਲ ਰਲ ਕੇ ਅਕਾਲੀ ਦਲ ਖੜਾ ਕਰ ਲਿਆ ਨਾ ਅੰਗਰੇਜ਼ਾਂ ਦੇ ਸਿਆਸੀ ਆਦਮੀ ਸੀ ਸਾਰੇ ਔਰ ਸਿਆਸੀ ਉਹ ਨੇ ਸਿੱਖੀ ਨਾਲ ਦਾ ਕੀ ਸੰਬੰਧ ਬਿਨ ਬਾਣੇ ਕੀ ਨਾ ਹੈ ਕਰੀ ਬਿਨ ਬਾਣੇ ਕੀ ਨਾ ਹੈ ਕਰੀ ਮੈਂ ਕੀ ਕਰਨਾ ਜਿਹੜਾ ਨਹਾਉਣਾ ਦਰਗਾਹ ਕਬੂਲ ਨਹੀਂ ਹੈ ਮੈਂ ਨਹੀਂ ਨਹਾਉਂਦਾ ਇਹਨੂੰ ਨਹਾਉਣਾ ਕਿਹਾ ਹੈ ਇਸ਼ਨਾਨ ਨਹੀਂ ਕਿਹਾ ਹੈ ਤੀਰਥ ਦੇ ਨਹਾਉਣਾ ਹੁੰਦਾ ਹੈ ਇਸ਼ਨਾਨ ਨਹੀਂ ਹੁੰਦਾ ਤੀਰਥ ਤੀਰਥ ਤੇ ਇਸ਼ਨਾਨ ਹੁੰਦਾ ਹੈ ਨਹਾਉਣਾ ਨਹੀਂ ਹੁੰਦਾ ਉਹ ਤਾਂ ਤੀਰਥ ਹੁੰਦਾ ਹੈ ਇਸ਼ਨਾਨ ਹੁੰਦਾ ਮਨ ਦਾ ਨਹਾਉਣਾ ਹੁੰਦਾ ਸਰੀਰ ਦਾ ਜੇ ਸਰੀਰ ਦਾ ਨਹਾਉਣਾ ਪਿੰਡਾ ਧੋਣਾ ਇਹਨੂੰ ਕਹਿੰਦੇ ਦੋ ਲਾਭ ਆਏ ਨੇ ਸਰੀਰ ਵਾਸਤੇ ਪਿੰਡਾ ਧੋਣਾ ਆਇਆ ਨਹਾਉਣਾ ਅਸ਼ਰਾਨ ਤਾਂ ਮੰਨਦਾ ਹੁੰਦਾ ਤਨ ਦਾ ਧੋਣਾ ਤਾਂ ਧੋਵੇ ਧੋਤਾ ਮਨ ਅੱਛਾ ਨਾ ਹੋਵੇ ਇਹ ਤਾਂ ਜਗ੍ਹਾ ਜਗ੍ਹਾ ਘਟਿਆ ਹੈ ਤਨ ਦੇ ਧੋਣ ਨਾਲ ਮਨ ਥੋੜੀ ਅੱਛਾ ਹੋ ਜੂਗਾ ਕਰਨਾ ਸੀ ਮਨ ਅੱਛਾ ਧੋਣ ਲਾਗੇ ਤਾਂ ਜੋ ਸ਼ਰਾਰਤ ਚਲਦੀ ਸੀ ਇਹਨੂੰ ਤੇ ਜੋ ਹੀ ਸ਼ਰਾਰਤ ਇਹਨਾਂ ਨੇ ਵੜ ਲਈ ਆਪਣੇ ਘਰ ਇਹ ਤਾਂ ਪਹਿਲਾਂ ਚਲਦੀ ਹੋਈ ਸ਼ਰਾਰਤ ਜੇ ਉਹ ਕਹਿੰਦੇ ਨੇ ਤੁਸੀਂ ਹਿੰਦੂ ਹੋ ਕੀ ਗਲਤ ਕਹਿੰਦੇ ਨੇ ਤੁਸੀਂ ਕਰਮ ਤੁਹਾਡੇ ਹਿੰਦੂਆਂ ਨੇ ਸਾਰੇ ਉਹਨਾਂ ਦੇ ਸ਼ਰਾਰਤ ਵਾਲੀ ਸੀ ਤੁਸੀਂ ਵੀ ਸ਼ਰਾਰਤ ਬਾੜ ਲਈ ਆਪਣੀ ਗੁਰਮਤਿ ਪ੍ਰਚਾਰ ਚੋਂ ਹੱਥ ਖਿੱਚ ਲਿਆ ਵੀ ਜਿਵੇਂ ਆਪਣੇ ਭਾਗੀ ਇਹ ਆਪਣੇ ਗੋਲ ਕਦੇ ਰਾਜ ਜੇਤੀ ਸਿਰਠ ਉਪਾਈ ਵੇਖਾਂ ਜਿਨ ਕਰਮਾਂ ਕੀ ਮਿਲੇ ਲਈ ਜਿੰਨੀ ਸਿਰਠੀ ਮੈਂ ਦੇਖਦਾ ਉਪਾਈ ਹੋਈ ਸਾਹਮਣੇ ਮੇਰੇ ਇਹਨਾਂ ਨੂੰ ਕੀ ਮਿਲਦਾ ਹੈ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਵੀ ਨਹੀਂ ਮਿਲ ਰਿਹਾ ਉਹਦੀ ਕਿਰਪਾ ਤੋਂ ਬਿਨਾ ਚਾਹੇ ਉਹ ਸਾਡੇ ਸਰੀਰ ਦੀਆਂ ਲਾਤਾਂ ਨੇ ਚਾਹੇ ਮਾਇਆ ਦੀਆਂ ਲਾਤਾਂ ਨੇ ਚਾਹੇ ਉਹ ਗਿਆਨ ਦੀ ਦਾਤ ਹੈ ਨਾਮ ਦੀ ਦਾਤ ਹੈ ਕੁਝ ਵੀ ਨਹੀਂ ਮਿਲ ਰਿਹਾ ਕਿਸੇ ਨੂੰ ਚਾਹੇ ਸੰਸਾਰੀ ਗਿਆਨ ਦੀ ਦਾਤ ਹੈ ਫਿਰ ਪਾਗਲਾਂ ਨੂੰ ਫਿਰ ਕਰਮਾਂ ਦਾ ਇੱਥੇ ਕਿਰਪਾ ਹੈ ਕਰਮਾਂ ਦਾ ਆਖੇ ਹੀ ਕਿਰਪਾ ਹੋਊਗਾ ਜਦ ਉਹਨਾਂ ਦਾ ਕਰਮ ਹੋ ਗਿਆ ਉਹਦਾ ਲੱਭ ਹੋਊਗਾ ਉਥੇ ਉਹ ਕਰਨੀ ਸਹਿਜ ਰੂਪ ਜਾ ਉਹਦੇ ਨਾਲ ਨੈਗੇਟਿਵ ਆਊਗਾ ਪਰ ਕਰਨ ਵੀ ਨੈਗੇਟਿਵ ਆਊਗਾ ਕਰਮੀ ਸਹਿਜਨ ਉਪਜਾਏ ਜਿਹੜੇ ਕਰਮ ਐਨੇ ਨਾ ਕਰਮ ਰੂਪ ਪਖੰਡ ਨੇ ਇਹਨਾਂ ਨਾਲ ਕਦੇ ਮਨ ਟਿਕਦਾ ਨਹੀਂ ਹੁੰਦਾ ਸਹਿਜ ਉਪਜਾ ਮਨ ਚ ਟਿਕਾਉ ਨਹੀਂ ਕਰਦਾ ਸਹਿਜ ਅਵਸਥਾ ਨਹੀਂ ਟਾਲਦਾ ਗਿਆਨ ਨਾਲ ਸਹਿਜ ਅਵਸਥਾ ਟਿਕਦਾ ਮਨ ਗਿਆਨ ਨਾਲ ਮਨ ਟਿਕਦਾ ਕਰਮ ਨਾਲ ਨਹੀਂ ਮਨ ਟਿਕਦਾ ਇਹ ਸਾਰੇ ਕਰਮ ਨੇ ਜਿਹੜੇ ਕਰਦੇ ਨੇ ਕਰਦੇ ਵਾਲੇ ਵੀ ਕਰਮ ਨੇ ਮਨ ਨਹੀਂ ਟਿਕਦਾ ਉਹਨਾਂ ਨੂੰ ਕਰਮ ਹੈ ਕਰਮ ਧਰਮ ਪਖੰਡ ਜੇ ਦੀਸਣ ਤੇ ਜਮ ਜਾਗਾਤੀ ਇਹ ਜਮ ਜਾਗਾਤੀ ਲੁੱਟਣ ਵਾਲੀ ਗੱਲ ਹੈ ਇਹ ਜੋ ਡਿਵੈਲਪਮੈਂਟ ਹੈ ਨਾਮ ਬਦਲੂ ਹਮ ਅਗਲੇ ਜਨਮ ਜੋ ਵੀ ਸ਼ਾਇਦ ਉਹ ਵੀ ਜੇ ਕਿਸੇ ਦੇ ਅੰਦਰ ਹੋਊ ਨਾਮ ਵਾਸਤੇ ਕਰਦਾ ਹੋਊ ਕਰਮ ਜੇ ਕਿਸੇ ਹੋਰ ਕੰਮ ਵਾਸਤੇ ਕਰਦਾ ਹੋਊ ਫਿਰ ਪਤਾ ਨਹੀਂ ਕਾਦੇ ਵਾਸਤੇ ਕਰਦਾ ਕਿਉਂ ਜੁੜਿਆ ਹੈ ਪਰ ਗੁਰਬਾਣੀ ਦੀ ਰੋਸ਼ਨੀ ਵਿੱਚ ਜੁੜਨ ਦਾ ਕੋਈ ਆਈਡੀਆ ਹੈ ਸਾਡੇ ਕੋਲ ਹੈ ਸਾਰਾ ਗਿਆਨ ਅਗਿਆਨਤਾ ਨਾਲ ਤਾਂ ਕੋਈ ਜੁੜਦਾ ਗੁਰਬਾਣੀ ਨਾਲ ਜੁੜਨ ਤੇ ਹਟਾਉਂਦੇ ਨੇ ਉਹ ਗੁਰਬਾਣੀ ਨਾਲ ਹੀ ਜੁੜਨ ਸੁਣ ਨਹੀਂ ਦਿੰਦੇ ਕਥਾ ਕੀਰਤ ਨਹੀਂ ਸੁਣ ਲੈਂਦੇ ਤਾਂ ਦੇ ਕੋਈ ਪਹਾੜ ਗਏ ਸ਼ਰਾਰਤੀ ਨੇ ਨਾ ਫਿਰ ਕਰਮਾਂ ਪਤਾ ਸਾਡੇ ਜੋ ਕਰੀ ਨੇ ਜੇ ਉਹਨਾਂ ਨੇ ਕਥਾ ਵਾਰਤਾ ਸੁਣ ਲਈ ਕਾਲਸੇ ਵਾਲੇ ਦੇ ਵਸ ਤੇ ਬਾਹਰ ਹੋ ਜਾਣਗੇ ਸਾਡੇ ਮਤਲਬ ਦੇ ਨਿਆਣੇ ਬੰਦੇ ਸ਼ਰਾਰਤੀ ਨੇ ਉਹਨਾਂ ਨੂੰ ਉਹਨਾਂ ਨੂੰ ਫਿਰ ਮੰਨਣਗੇ ਉਹ ਤਾਂ ਕਹਿੰਦਾ ਗੁਰਬਾਣੀ ਦਾ ਆ ਨੇ ਤੁਸੀਂ ਆ ਕਰਦੇ ਜਵਾਬ ਕਰਵਾ ਨਹੀਂ ਕਹਿੰਦੇ ਉਹਨਾਂ ਨੂੰ ਪੂਰੇ ਤਾਂ ਨਹੀਂ ਸੁਣ ਦਿੰਦੇ ਬਿਨ ਕਰਮਾ ਕੀ ਮਿਲ ਰਹੀ ਜੇਤੀ ਜ਼ਰਟ ਪਾਈ ਵੇਖਾ ਹਾਂ ਕਿਰਪਾ ਦੇ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ ਕੀ ਤਾਂ ਕਿਸੇ ਨੂੰ ਮਿਲਦਾ ਕੀ ਕਿਸੇ ਨੇ ਲੈ ਲਿਆ ਲਈ ਕੋਈ ਲੈ ਕੇ ਦਿਖਾ ਦੇ ਜ਼ਬਰਦਸਤੀ ਲੈ ਲੂਗਾ ਸਭ ਨਿਦਾਨ ਦਸ ਅੰਤ ਸਿਧਾਨ ਠਾਕੁਰ ਕੈਸਲ ਧਰਿਆ ਸਾਰੇ ਖਜ਼ਾਨੇ 18 ਸਿੱਧੀਆਂ ਸਾਗਰ ਦੀ ਥੇੜੀ ਤੇ ਨੇ ਉਹਦੇ ਮੁੱਠੀ 'ਚ ਨੇ ਕੋਣ ਕੌਣ ਖੋਲੂ ਤੇ ਖੋਲੂ ਕੋਈ ਥੇੜੀ ਦਾ ਮਤਲਬ ਹੈ ਮੁੱਠੀ ਦਾ ਉਹਦੇ ਹੁਕਮ 'ਚ ਨੇ ਕਾਲ ਧਰਿਆ ਜਾਂ ਨਾਨਕ ਬਲ ਬਲ ਸਦਵਲ ਜਾਈਏ ਤੇ ਅੰਦਰ ਬਾਰਾ ਉਹਦੀ ਕਿਰਪਾ ਬਿਨਾ ਕਿਸੇ ਨੂੰ ਕੁਝ ਨਹੀਂ ਮਿਲ ਰਿਹਾ ਇਹ ਸਾਡੇ ਭਲੇਖੇ ਹੋ ਸਕਦੇ ਨੇ ਸਾਨੂੰ ਭਲੇਖਾ ਇਸ ਗੱਲ ਦਾ ਹੋ ਸਕਦਾ ਗੁਰਬਾਣੀ ਭਲੇਖਾ ਹੀ ਕਰਦੀ ਹੈ ਹੋਰ ਕੀ ਕਰਦੀ ਹੈ ਗੁਰਬਾਣੀ ਭਲੇਖਾ ਹੀ ਤਾਂ ਕਰਦੀ ਹੈ ਭਰਮੇ ਤਾਂ ਦੂਰ ਕਰਦੀ ਹੈ ਗੁਰਪ੍ਰਸਾਦ ਭਰਮ ਦਾ ਨਾਸ ਜੇ ਗੁਰਬਾਣੀ ਦਾ ਗਿਆਨ ਹੈ ਭਰਮ ਦਾ ਇਹਦਾ ਨਾਸ ਕਰਦਾ ਹੋਰ ਕੀ ਕਰਦਾ ਹਾਂ ਇਹ ਸਾਧ ਸੰਤਾਂ ਹੋਰ ਭਲੇਖੇ ਪਾਉਂਦੇ ਨੇ ਗੁਰਦੁਆਰੇ ਵੀ ਭਲੇਖੇ ਪੈਂਦੇ ਨੇ ਅਰਦਾਸ ਕਰਾਓ ਆ ਕਰੋ ਇਹ ਭਲੇਖੇ ਪਾਉਂਦੇ ਨੇ ਲੋਕ ਆ ਜਿਹੜੇ ਪੁਜਾਰੀ ਹੁੰਦੇ ਨੇ ਭਲੇਖਾ ਪਾਉਣਾ ਇਹਨਾਂ ਦਾ ਭਲੇਖਾ ਪਾਉਣ ਤੋਂ ਸਿਵਾ ਇਹਨਾਂ ਦੀ ਗੱਡੀਓ ਨਹੀਂ ਚੱਲਦੀ ਜੇ ਭਲੇਖੇ ਕੱਢਣ ਲੱਗ ਜਾਣ ਇਹਨਾਂ ਦਾ ਗਿਆ ਸਭ ਕੁਝ ਇਹਨਾਂ ਦਾ ਇਹ ਦੁਕਾਨ ਉਹਨਾਂ ਚਿਰ ਚੱਲਦੀ ਹੈ ਜਿੰਨਾ ਚਿਰ ਭਲੇਖੇ ਪਾਉਂਦੇ ਰਹਿਣਗੇ ਭਲੇਖੇ 'ਚ ਲੋਕ ਰਹਿਣਗੇ ਦੁਕਾਨਦਾਰੀ ਖਤਮ ਹੋ ਜਾਂਦੇ ਇਹ ਆਪਣੇ ਪੈਰ ਪਾੜਾ ਆਪੇ ਮਾਰ ਲੈਣ ਜਿੰਨਾ ਚਿਰ ਇਹਦੀ ਚੱਲੂ ਗੱਡੀ ਚਲਾਉਣਗੇ ਕਹਿੰਦੇ ਸਿਰ ਤੇ ਪਾਣੀ ਉੱਚਾ ਹੋਇਆ ਫਿਰ ਭੱਜਣਗੇ ਛੱਡ ਕੇ ਹੋਰ ਕੀ ਉੱਥੇ ਬੈਠੇ ਨਹੀਂ ਸੀ ਬਾਈ ਮੰਜੀਆਂ ਲਾਈ ਭਾਈ ਮੰਜੀਆਂ ਲਾਈ ਬੈਠੇ ਸੀ ਬਾਬੇ ਬਖਾਲੇ ਜੇ ਪਾਣੀ ਸਿਰ ਤੋਂ ਉੱਤੇ ਦੀ ਹੋ ਗਿਆ ਗੁਰਮਤ ਦਾ ਪ੍ਰਚਾਰ ਬਾਹਰ ਆ ਗਿਆ ਭੱਜ ਗਏ ਜਦੇ ਜਦਾ ਕਪੜੀਆਂ ਜੇ ਜਾ ਕੇ ਭੱਜ ਗਏ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰੂ ਕੀ ਸਿੱਖ ਸੁਣੀ ਗੁਰਮਤ ਵਿੱਚ ਜਿਹੜੀ ਪਾਰਵਤੀ ਮਾਤਾ ਹੈ ਉਹਦੇ ਵਿੱਚ ਤਾਂ ਰਤਨ ਮਾਨਕ ਜਵਾਰਾਂ ਦੀ ਉਹਦਾ ਭਰੀ ਪਈ ਹੈ ਅਸਲ ਜਿਹੜੀ ਗੰਗਾ ਹੈ ਨਾ ਗਿਆਨ ਦੀ ਇਹਦੇ ਵਿੱਚ ਕੀ ਚੱਲਦਾ ਪਾਣੀ ਨਹੀਂ ਚੱਲਦਾ ਇਹ ਰਤਨ ਜਵਾਰ ਚੱਲਦੇ ਨੇ ਸਾਰੇ ਰਤਨ ਜਵਾਰ ਮਾਨਕਾਂ ਦੀ ਭਰੀ ਚੱਲਦੀ ਹੈ ਮਤ ਵਿੱਚ ਰਤਨ ਜਵਾਰ ਮਾਨਕ ਪਾਣੀ ਹੈ ਹੀ ਨਹੀਂ ਜੇ ਇੱਕ ਗੁਰੂ ਕੀ ਸਿੱਖ ਸਮਝ ਜੇ ਇੱਕ ਸਿੱਖਿਆ ਲੈ ਲਵੇ ਸਾਰੇ ਪ੍ਰਾਪਤ ਹੋ ਜਾਂਦੇ ਇੱਕ ਥਾਂ ਖੜ ਜਾਓ ਇੱਕ ਗੱਲ ਮੰਨ ਲਓ ਸਾਰੇ ਹੀ ਮੰਨਣੀ ਪੈ ਜੂ ਬਾਣੀ ਇੱਕ ਸਿੱਖਿਆ ਦਾ ਸੁਣੋ ਇੱਕ ਜਗ੍ਹਾ ਖੜੋ ਤੁਸੀਂ ਖੜੋ ਸੀ ਕਿਤੇ ਸਾਰੀ ਗੁਰਬਾਣੀ ਮੰਨਣੀ ਪੈ ਜੂ ਮਾਲਾ ਦਾ ਇੱਕ ਮਣਕਾ ਕੋਈ ਫੜ ਲੋ ਸਾਰੀ ਮਾਲਾ ਆ ਗਈ ਹੱਥ 'ਚ ਕਿਦੋਂ ਬਾਲੋ ਹੱਥ ਮਾਲਾ ਨੂੰ ਇੱਕ ਮਣਕੇ ਨੂੰ ਬਾਲੋ ਬਾਕੀ ਸਾਰੇ ਨਾਲੇ ਜੁੜੇ ਹੋਏ ਨੇ ਉਹਦੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਇਹ ਗੁਰਾ ਮੇਰੇ ਸਿਰ ਤੇ ਹੱਥ ਰੱਖ ਸਮਰੱਥ ਗੁਰੂ ਦੇ ਹੱਥ ਧਰਿਓ ਗੁਰ ਨਹੀਂ ਕਿਰਪਾ ਹਰ ਨਾਮ ਦੀ ਨਾਮ ਪਾਉਂਦਾ ਹੈ ਨਾਮ ਨਹੀਂ ਉਹ ਵਿਆਖਿਆ ਫਿਰ ਉਹਨੂੰ ਨਾਮ ਮਿਲਿਆ ਉਹਨੇ ਨਾਮ ਵਿਆਖਿਆ ਗੁਰ ਕੀਨੀ ਕਿਰਪਾ ਹਰ ਨਾਮ ਹੱਥ ਰੱਖ ਮੈਂ ਇੱਕ ਦੱਸਣ ਲੱਗਿਆ ਬਲਕਿ ਮੇਰੇ ਥਰੂ ਤੂੰ ਇੱਕ ਬਜਾ ਸੰਸਾਰ ਨੂੰ ਮੇਰੇ ਥਰੂ ਸੰਸਾਰ ਨੂੰ ਦੱਸ ਇੱਕ ਕੀ ਹੈ ਆਪਣੇ ਸਤਿਗੁਰੂ ਨੂੰ ਪਰਮੇਸ਼ਰ ਨੂੰ ਇੱਕ ਦੇ ਬੁਝਾਈ ਸਭਨਾ ਜੀਆਂ ਕਰਕੇ ਦੱਸਦਾ ਸੋਮਨ ਸੋਮਨ ਆਪਣੇ ਅੰਦਰ ਲੈ ਆਪਣੇ ਆਪਣੇ ਆਪਣੇ ਸਤਿਗੁਰੂ